ਸ਼ਲੋਕ ਖਾਤ ਖਰਚਤ ਬਿਲਛਤ ਰਹੇ ਟੂਟ ਨਾ ਜਾਹੇ ਪੰਡਾ ਥੋੜੇ ਦੂਆ ਆ ਗਿਆ ਸ਼ੁਰੂ ਕਰ ਲਿਆ ਭਗਤ ਭਗਤਾਂ ਨੂੰ ਇਹਨਾਂ ਦੇ ਦਿੱਤਾ ਉਹਨੇ ਸਗਲੀ ਧਰਤੀ ਸਾਥੀ ਹੋਇਆ ਆਤਮਾ ਤਾਂ ਸਾਰਾ ਹੀ ਹੈ ਉਹ ਤਾਂ ਸਗਲੀ ਧਰਤੀ ਹੈ ਉਹ ਤਾਂ ਕਹਿੰਦਾ ਸਾਰਾ ਇਹ ਜਿਹੜਾ ਹੈਗਾ ਸਾਰਾ ਆਪਣਾ ਹੀ ਹੈ ਮੇਰਾ ਨਹੀਂ ਆਪਣਾ ਉਹਦਾ ਮੇਰਾ ਹੈ ਨਹੀਂ ਨਾ ਕੁਝ ਉਹਦਾ ਆਪਣਾ ਹੈ ਆਪਣਾ ਹੀ ਹੈ ਜੇ ਕਿਤੇ ਦਾ ਇਹ ਕਿਸਕਿਆ ਮਾਰਕਾ ਫਿਰ ਆਪਣਾ ਹੀ ਹੈ ਵੱਡਦਾ ਮੈਂ ਵੱਡਦਾ ਤਾਂ ਪਾਵਾਂ ਜੇ ਆਪਣਾ ਹੋਵੇ ਜਿਹੜਾ ਆਪਣਾ ਨਹੀਂ ਸਮਝਦਾ ਵੱਟ ਪਾਉਂਦਾ ਮੇਰਾ ਕਹਿੰਦਾ ਜਿਹੜਾ ਜਿਹਦੇ ਅੰਦਰ ਬਾਟਰੀ ਨਹੀਂ ਉਹ ਹੈ ਸਾਂਝਾ ਹੈ ਜੇ ਸਾਂਝਾ ਹੀ ਹੈ ਫਿਰ ਸਾਰਾ ਹੀ ਉਹਦਾ ਉਹ ਸਾਰਾ ਹੀ ਹੈ ਸਾਂਝਾ ਫਿਰ ਸਾਰਾ ਹੀ ਹੈ ਜੇ ਸਾਂਝਾ ਨਹੀਂ ਫਿਰ ਜਿੰਨਾ ਉਹਦਾ ਹਿੱਸਾ ਤੇ ਉਹਦਾ ਖਰਾ ਹਾਟ ਖਰਚ ਵਿਰਛਿਤ ਰਹੇ ਟੂਟ ਵਿਰਛਿਤ ਰਹੇ ਵਿਰਛਿਤ ਹੁੰਦਾ ਹੈ ਕਿਤਾ ਹੁੰਦਾ ਖਾਂਦੇ ਖਾਂਦੇ ਨਾ ਆਪਾਂ ਆਪਾਂ ਨੂੰ ਚਿੰਤਾ ਰਹਿੰਦੀ ਹੋਵੇ ਨਾ ਘੜਦਾ ਇਹ ਕਿਵੇਂ ਪੂਰਾ ਕਰੀਏ ਉਹ ਕਹਿੰਦਾ ਉਹਨੂੰ ਨਹੀਂ ਹੈਗਾ ਪ੍ਰਭਾਵ ਖਾਂਦਾ ਖਾਂਦਾ ਰਹਿੰਦਾ ਉਹ ਸੋਚਦਾ ਹੀ ਨਹੀਂ ਕਰਦੇ ਬੰਦੇ ਨੂੰ ਆਟਾ ਬੰਦਾ ਨੂੰ ਹੈ ਨਹੀਂ ਘਾਟਾ ਵਾਦਾ ਤਾਂ ਤਾਂ ਹੈ ਜੇ ਆਪਣਾ ਨਾ ਹੋਵੇ ਮੇਰਾ ਹੋਵੇ ਜੇ ਤਾਂ ਮੇਰਾ ਫਿਰ ਤਾਂ ਘਟਦਾ ਜਾਂ ਵੱਧਦਾ ਜੇ ਮੇਰਾ ਹੀ ਨਹੀਂ ਹੈਗਾ ਸਾਂਝਾ ਤਾਂ ਘਟਦਾ ਨਾ ਵੱਧਦਾ ਜੇ ਘਟਦਾ ਵੱਧਦਾ ਕੀ ਘਟਦਾ ਵਾਦਾ ਤਾਂ ਹੈ ਜੇ ਕਿਸੇ ਦਾ ਮੇਰੇ ਜਾ ਗਿਆ ਮੇਰਾ ਕਿਸੇ ਨੂੰ ਚਲੇ ਗਿਆ ਸੰਧਾ ਇੱਥੇ ਹੀ ਪਿਆ ਉਹ ਬਿਰਸ਼ਤ ਰਹੇ ਇਸ ਗੱਲ ਦੀ ਚਿੰਤਾ ਨਹੀਂ ਉਹਨੂੰ ਘੜਦੇ ਬੰਦੇ ਦੀ ਟੂਟ ਨਾ ਜਾਏ ਭੰਡਾਰ ਜੋ ਟੁੱਟਣਾ ਨਾ ਜਾਏ ਭੰਡਾਰ ਭੰਡਾਰ ਦਾ ਟੋਟਾ ਹੋਵੇ ਹੀ ਫਿਰ ਟੋਟਾ ਆਉਂਦਾ ਤਾਂ ਸਾਨੂੰ ਵੀ ਇੰਨੇ ਪੈਸੇ ਖਰਚਦੇ ਇੰਨੇ ਜੇਬ ਚ ਰਹਿ ਗਏ ਫਿਰ ਧਿਆਨ ਜਾਂਦਾ ਉਧਰ ਨੂੰ ਉਹਦਾ ਧਿਆਨ ਨਹੀਂ ਜਾਂਦਾ ਹੈ ਖਾਣ ਖਰਚਣ ਦੇ ਵਿੱਚ ਟੋਟਾ ਨਹੀਂ ਹੁੰਦਾ ਨਾ ਗਿਆਨ ਵਾਲੇ ਪਾਸੇ ਤੋਂ ਟੋਟਾ ਹੁੰਦਾ ਜਿਹੜਾ ਵਪਾਰ ਕਰਦਾ ਨਾਮ ਦੇ ਵਪਾਰ ਚ ਆਉਂਦਾ ਨਾ ਦੂਏ ਪਾਸੇ ਤੇ ਹੁੰਦਾ ਦੋ ਪਾਸੇ ਤੋਂ ਖਰਚੀ ਹੋਣਾ ਤਾਂ ਖਰਚਾ ਹੀ ਕੋਈ ਨਹੀਂ ਉਹਨੇ ਆਪਣਾ ਖਰਚਾ ਇਹਨਾਂ ਰੱਖਿਆ ਲਿਮਟਿਡ ਬਹੁਤ ਜ਼ਿਆਦਾ ਦੂਏ ਪਾਸੇ ਤਾਂ ਤਾਂ ਨਹੀਂ ਆਉਂਦਾ ਉਹਦਾ ਸੰਪਰਕ ਹੈ ਪੂਰੇ ਖਜ਼ਾਨੇ ਸਮੁੰਦਰ ਨਾਲ ਉਹਦਾ ਸਮੁੰਦਰ ਨਾਲ ਸੰਪਰਕ ਹੈ ਉੱਥੇ ਕਿਹੜਾ ਘਟਣ ਦੇ ਕੋਈ ਹਰ ਹਰ ਜਗਤ ਅਨੇਕ ਜਾਣ ਜਿਹੜੇ ਬੰਦਿਆਂ ਦਾ ਗਿਆਨ ਥੋੜਾ ਹੁੰਦਾ ਨਾ ਪੜਿਆ ਹੋਇਆ ਹੁੰਦਾ ਸੀਮਤ ਹੁੰਦਾ ਉਹਨਾਂ ਨੇ ਜੇ 10 ਦਿਨ ਬੋਲਣਾ ਹੋਵੇ ਤਾਂ ਉਹ ਆਪਣਾ ਪ੍ਰੋਗਰਾਮ ਬਣਾਉਂਦੇ ਐਨਾ ਹੈ ਦਿਨ ਕਾ ਐਨਾ ਹੈ ਦਿਨ ਕਾ ਇੰਨਾ ਗੱਲ ਆਪਣਾ ਦਿਨ ਕਾ ਫਿਰ ਮੇਰਾ ਮੁੱਕ ਜਾਂਦਾ ਜਿਹਦਾ ਮੁੱਕਣਾ ਹੀ ਨਹੀਂ ਜੋ ਮਰਜੀ ਗਈ ਜਾਵੇ ਜਿੱਦੋਂ ਮਰਜੀ ਚਲਾ ਜਾਵੇ ਚਾਰੇ ਕੁੰਡਾ ਖੁੱਲੀ ਨੇ ਬਦਲ ਦਿਖਾ ਜਿੱਦੋਂ ਵੀ ਚਲਾ ਜਾਵੇ ਜਿੰਨਾ ਮਰਜੀ ਉੱਚਾ ਚਲਾ ਜਾਵੇ ਉਹਦਾ ਉਹਦੇ ਕੋਲ ਕਿਤੇ ਮੁੱਕਣਾ ਉਹ ਤੇ ਜ਼ਾਲ ਕਰਾ ਕਰਨੀ ਆ ਜਾਂ ਕਿਦੋਂ ਤਾਂ ਕੀ ਕਰੂਗਾ ਕਿ ਸਾਡੇ ਮੁੰਡੇ ਤੂੰ ਸਾਲ ਪੜ ਜਿਹਦਾ ਪੜਿਆ ਗਿਆਨ ਉਹ ਨਹੀਂ ਕਰ ਸਕਦਾ ਸਾਲ ਪੜ ਉਹ ਕਰ ਦੂਗਾ ਹਫਤੇ ਹਫਤੇ ਬਾਅਦ ਬਸ ਹੋ ਜਾਂਦੀ ਹੈ ਬੜੇ ਬੜੇ ਗਰਮੀਆਂ ਦੀ ਸਭ ਉਹ ਮੁੱਕ ਜਾਂਦਾ ਇੱਥੇ ਮੁਕਲਾ ਨਹੀਂ ਟੂਟਣਾ ਜਾਏ ਭੰਡਾਰ ਹਾਰਾਨ ਜਬ ਜਿੰਨੀ ਮਰਜ਼ੀ ਬਾਣੀ ਰਚੀ ਜਾਵੇ ਜਿੰਨੇ ਮਰਜ਼ੀ ਗੱਲ ਕਰੀ ਜਾਵੇ ਗੱਲ ਉਹ ਅਕੱਠ ਕਥਾ ਹੈ ਜਿਹਨੇ ਕਥਾ ਇਹ ਕਥ ਛੇੜ ਲਈ ਕਥਾ ਮੁੱਕਣਾ ਵਾਲੀ ਹੈ ਉਹ ਨਹੀਂ ਅਕਥ ਕਥਾ ਜਿਹਨੇ ਛੇੜ ਲਈ ਉਹ ਮੁੱਕਦੀ ਨਹੀਂ ਸਾਰੀ ਜ਼ਿੰਦਗੀ ਨਹੀਂ ਮੁੱਕਦੀ ਉਹਦੀ ਜ਼ਿੰਦਗੀ ਮੁੱਕ ਜੂ ਕਥਾ ਫਿਰ ਉੱਥੇ ਰਹਿ ਜਾਣੀ ਚਾਰ ਵੇਦ ਲਿਖ ਕੇ ਪਰਮਾਨੰਦ ਨੇ ਇਤਨੇ ਦਿਖਾਇਆ ਵੀ ਤੂੰ ਤਦੋਂ ਪਾਸ਼ਾ ਜਿਹੜੇ ਅਕਾਲ ਉਸਤਤ ਲਿਖੀ ਅਕਾਲ ਉਸਤਤ ਉਹਦਾ ਜਿਹੜੀ ਆਖਰੀ ਬੰਦ ਹੈ ਇੱਕ ਬੰਦ ਲਿਖ ਕੇ ਪੂਰਾ ਨਹੀਂ ਕੀਤਾ ਉਹ ਦੋ ਪੰਕਤੀਆਂ ਲਿਖੀਆਂ ਦੋ ਅਗਲੀਆਂ ਛੱਡੀਆਂ ਥੱਲੇ ਲਿਖਿਆ ਉਸਤ ਪੂਰਨ ਕਿਉਂ ਲਿਖਿਆ ਕਿ ਪੂਰੀ ਹੋ ਨਹੀਂ ਸਕਦੀ ਨਾ ਵੀ ਮੇਰੀ ਤਾਂ ਬਸ ਹੋ ਗਈ ਤੇਰੀ ਉਸਤ ਪੂਰੀ ਨਹੀਂ ਹੋਈ ਇਸ ਕਰਕੇ ਸੰਤ ਨੇ ਪੂਰਾ ਕੀਤਾ ਇਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਇਹ ਕੋਈ ਹੋਰ ਰਾਈਟ ਨੂੰ ਦੱਸੋ ਇਸ ਤੱਕ ਸੰਸਾਰ ਜੀ ਨੇ ਕੰਮ ਕੀਤਾ ਜਾਂ ਬ੍ਰਹਮਾ ਨੇ ਵੇਚ ਕੀਤਾ ਇਹਨਾਂ ਤੋਂ ਬਾਅਦ ਨੇ ਉਸ ਤੋਂ ਕੀਤਾ ਆਮ ਰਾਈਟਰ ਪੜ੍ਹਦੇ ਨੂੰ ਕੀ ਪਤਾ ਵੀ ਐਂ ਇਹਨਾਂ ਵਿਦਵਾਨਾਂ ਨੂੰ ਕੀ ਪਤਾ ਵੀ ਕੀ ਕੀਤਾ ਹੈ ਜਿਹੜੇ ਰੌਲਾ ਪਾਈ ਜਾਂਦੇ ਰਸੂਲਾਂ ਦੇ ਖਾਲ ਇਹਨਾਂ ਨੂੰ ਕੁਝ ਨਹੀਂ ਪਤਾ ਇਹ ਤਾਂ ਐ ਬਹਿ ਜਾਂਦੇ ਸੌ ਜਾਣਗੇ ਚੁੱਪ ਕਰਕੇ ਇਹਨਾਂ ਤਾਂ ਇਹ ਪਤਾ ਕੌਣ ਫੈਸਲਾ ਕਰੂ ਜੀ ਕਿ ਠੀਕ ਕੌਣ ਗਲਤ ਕੌਣ ਆਇਓ ਫੈਸਲਾ ਹੋ ਜਾਂਦਾ ਹੋਰ ਤਾਂ ਸਹੀ ਕੋਈ ਪਤਾ ਲੱਗ ਜੂ ਫੈਸਲੇ ਦਾ ਫੈਸਲਾ ਭਗਤਾਂ ਦਾ ਪੜਦਾ ਨਾ ਕਿਹਨੇ ਕੀਤਾ ਸੀ ਪਰਦਾਦਾਰ ਭਗਤਾਂ ਦਾ ਫੈਸਲਾ ਕਿਹਨੇ ਕੀਤਾ ਸੀ ਨਾਨਕ ਦਾ ਦੁਨੀਆ ਮਤਾਣਿਆਂ ਦਾ ਫੈਸਲਾ ਕਿਹਨੇ ਕੀਤਾ ਸੀ ਉਹੀ ਕਰੂਗਾ ਜਿਹੜਾ ਕਰਦਾ ਆਇਆ ਹੈ ਜੋ ਇਹ ਤਾਂ ਆਪਸ ਵਿੱਚ ਹੀ ਕਹਿੰਦੇ ਜਿਹੜਾ ਸਾਡੇ ਵਰਗਾ ਹੋਵੇ ਤਾਂ ਫੈਸਲਾ ਹੋਣਾ ਹੀ ਨਹੀਂ ਜਿਹੜੇ ਤੁਹਾਡੇ ਵਾਲੇ ਲੈਵਲ ਦੇ ਇਹਨਾਂ ਦਾ ਨਹੀਂ ਹੁੰਦਾ ਹੁੰਦਾ ਫੈਸਲਾ ਇਹ ਝਗੜੇ ਚ ਰਹਿੰਦੇ ਹੁੰਦੇ ਨੇ ਵਿਦਵਾਨਾਂ ਦਾ ਨਹੀਂ ਫੈਸਲਾ ਹੁੰਦਾ ਹੁੰਦਾ ਵਿਦਵਾਨ ਦੋਏ ਝੂਠੇ ਹੁੰਦੇ ਨੇ ਸਿਵਲ ਗਿਆਨ ਤੋਂ ਹੋ ਨਹੀਂ ਹੁੰਦਾ ਉਹਨਾਂ ਦਾ ਫੈਸਲਾ ਇਹਦੇ ਕਰਦਾ ਜਦੋਂ ਵਿਦਵਾਨ ਹੈ ਦੂਏ ਧਰਮ ਥੱਲੇ ਦੇ ਲੈਵਲ ਵਾਲੇ ਲੜਦੇ ਨੇ ਚਰਚਾ ਕਰਦੇ ਨੇ ਉਹਨੂੰ ਕਹਿੰਦੇ ਨੇ ਗੋਰਖ ਧੰਦਾ ਕੋਈ ਗੋਰਖ ਧੰਦਾ ਤਾਂ ਗੋਰਖ ਧੰਦਾ ਉਹਦੇ ਜੇ ਹੋਇਆ ਦਾ ਗੋਰਖ ਧੰਦਾ ਹੁੰਦਾ ਹੈ ਉਹ ਤਾਂ ਹੀ ਕਹਿੰਦਾ ਰੱਬ ਇੱਕ ਗੋਰਖ ਧੰਦਾ ਉਹ ਵਿਦਵਾਨ ਹੈ ਵਿਚਾਰਾ ਜਿਹੜਾ ਗੋਰਖ ਧੰਦਾ ਬੰਦਾ ਉਹ ਕਿਹੜਾ ਉਹ ਤਾਂ ਹੁਣ ਗੁੰਝਲਦਾਰ ਬੁਝਾਲ ਕਹਿੰਦਾ ਰੱਬ ਇਹਦਾ ਉਹ ਆ ਫਸਿਆ ਹੋਇਆ ਉਹ ਗੁੰਝਲਦਾਰ ਗਿਆ ਹੋਇਆ ਹੈ ਗੁੰਝਲਦਾਰ ਉਹਦੇ ਬਾਦੇ ਜਿਹੜਾ ਉਲਝਿਆ ਹੋਇਆ ਜੱਜਾ ਜੇ ਸੁਣ ਨਹੀਂ ਜਾਣਾ ਰੱਬ ਗੋਰਖਤਨ ਦਾ ਉਹ ਗੋਰਖਤਨ ਦਾ ਕਹੂ ਹੈ ਜਿਹੜੇ ਉਹਦੇ ਚੇਲੇ ਨੇ ਗੋਰਖਤਨ ਦਾ ਹੀ ਕਹਿੰਦੇ ਉਹ ਵਿਦਵਾਨ ਨੇ ਬੁੱਧਵਾਨ ਨੇ ਕਿੱਥੇ ਲਿਖਿਆ ਗੋਰਖਤਨ ਦਾ ਬਾਣੀ ਕਦੋਂ ਕਹਿੰਦੀ ਗੋਰਖਤਨ ਬਾਣੀ ਗੱਲ ਕਲੀਅਰ ਕਰੀ ਜਾਂਦੀ ਹੈ ਸਾਰੀ ਸਾਫ਼ ਕਰੀ ਜਾਂਦੀ ਹੈ ਇੱਕ ਬੂਰ ਉੱਤੇ ਹੈ ਥੱਲੇ ਪਾਣੀ ਹੈ ਉਹਨੂੰ ਤਾਂ ਬੂਰ ਦੀਦੇ ਪਾਣੀ ਦਾ ਦੀਦੇ ਉਹਨੇ ਬੂਰ ਪਰੇ ਹਟਾ ਕੇ ਪਾਣੀ ਦੇ ਲੈ ਥੱਲੇ ਕੀ ਹੈ ਹਰ ਹਰ ਜਪਤ ਅਨੇਕ ਜਨ ਨਾਨਕ ਨਾਹੇ ਸ਼ਮਾਰ ਹਰ ਹਰ ਜਨ ਜਪਤ ਅਨੇਕ ਜਨ ਹਰ ਨੂੰ ਜਪਣ ਵਾਲੇ ਅਨੇਕ ਨੇ ਜਪਣ ਵਾਲਾ ਦੀ ਗੱਲ ਹੈ ਇਹ ਨਹੀਂ ਗੱਲ ਵੀ ਜਪਣ ਵਾਲੇ ਦੀ ਹਰ ਨੂੰ ਜਪਣ ਵਾਲੇ ਨੇ ਹਰ ਨੂੰ ਛੋੜ ਦਿੰਦੇ ਨੇ ਗੁਰੂ ਅੰਗਦ ਦੇਵ ਲੈਣਾ ਹਰ ਨੂੰ ਢੋਲਦਾ ਸੀ ਉਹ ਚਾਹੇ ਦੇਵੀ ਦੇ ਜਾਂਦਾ ਸੀ ਉਹ ਅੰਦਰੋਂ ਨਹੀਂ ਸੀ ਮੰਨਦਾ ਦੇਵੀ ਨੂੰ ਵੀ ਠੀਕ ਹੈ ਮੂਰਤੀ ਪਾਵੇ ਬਣਾਈ ਹੋਈ ਸੀ ਉਹ ਕਹਿੰਦੇ ਉਹ ਆਤਮਾ ਹੁੰਦੀ ਹੈ ਦਰਸ਼ਨੇ ਚ ਹੋ ਜਾਣਾ ਐ ਕਹਿੰਦੇ ਪੰਡਿਤ ਸੁਣਾਇਆ ਹੈ ਕਿਉਂਕਿ ਜੋ ਪੜਦੇ ਨੇ ਉਸ ਦੀ ਉਹ ਗੱਲ ਹੋਰ ਹੈ ਹਰ ਹਰ ਜਪਤ ਅਨੇਕ ਜਨ ਨਾਨਕ ਨਾਹੇ ਸਮਾਰ ਹਰ ਹਰ ਜਪਤ ਅਨੇਕ ਜਨ ਨਾਨਕ ਨਾਹੇ ਸਮਾਰ ਹਰ ਹਰ ਤਾਂ ਅਨੇਕ ਜਨ ਜਪਦੇ ਨੇ ਇੱਕ ਤਾਂ ਜਪਦਾ ਹਰ ਨੂੰ ਢੋਲ ਕਰੇ ਸਾਰੇ ਮਤਾਲੇ ਵੈਸੇ ਤਾਂ ਉਹਨਾਂ ਦੇ ਜੇ ਤੁਸੀਂ ਸੁਣੋਗੇ ਉਹ ਹਰ ਨਾਲ ਸੰਬੰਧਿਤ ਨੇ ਗੱਲਾਂ ਜਿਹੜੀਆਂ ਉਹ ਕਰਦੇ ਨੇ ਹਰ ਵਾਲੀਆਂ ਹੀ ਨੇ ਬੰਨਣ ਅਸੀਂ ਪੜ੍ਹਦੇ ਤਾਂ ਬਾਣੀ ਆ ਪੜ੍ਹਦੇ ਕੁਝ ਕਰਦੇ ਕੁਝ ਐਵੇਂ ਉਹ ਪੜਦੇ ਕੁਝ ਨਹੀਂ ਕਰਦੇ ਕੁਝ ਨਹੀਂ ਪੜਦੇ ਤਾਂ ਅਸੀਂ ਠੀਕ ਆ ਬਾਣੀ ਤਾਂ ਠੀਕ ਲਿਖੀ ਹੋਈ ਆ ਪਰ ਇਹਨੂੰ ਸਮਝਦੇ ਨਹੀਂ ਕਰਦੇ ਕੁਝ ਸਿੱਖ ਵੀ ਤਾਂ ਉਹੀ ਕੁਝ ਕਰਦੇ ਨੇ ਹੀ ਕੁਝ ਹੈ ਉਹਨਾਂ ਦੀ ਜਿਹੜੀ ਸਿੱਖਿਆ ਹੈ ਉਹ ਸਾਰੇ ਜਾਣਦੇ ਨੇ ਮੇਰਾ ਬੇਕਰ ਦੋ ਤਾਂ ਕੋਈ ਨਹੀਂ ਮੰਨਦਾ ਅੱਖਾਂ ਨੂੰ ਨਹੀਂ ਦੇਦਾ ਸਰਵ ਸ਼ਕਤੀਮਾਨ ਹੈ ਉਹਦੇ ਹੁਕਮ ਨਾਲ ਸਭ ਕੁਝ ਹੁੰਦਾ ਇਹ ਤਾਂ ਬੰਦੇ ਬਸ ਕੋਈ ਹਰਦੇ ਭਗਤ ਨੇ ਸਾਰੇ ਸਾਰੇ ਭਗਤ ਤਾਂ ਉਸੇ ਦੇ ਨੇ ਪਰ ਕਿਵੇਂ ਕਿਵੇਂ ਪ੍ਰਾਪਤ ਹੋਊਗਾ ਉਹ ਵਿਧੀਆਂ ਅੱਡ ਅੱਡ ਨੇ ਵਿਧੀਆਂ ਉਹ ਕਹਿੰਦੇ ਨੇ ਸ਼ਾਇਦ ਦਰਸ਼ਨ ਹੋ ਜੂ ਕਿਰਪਾ ਹੀ ਹੋ ਜੂ ਕਿਰਪਾ ਹੋ ਜੂਗੀ ਉਹ ਆਪੇ ਗਿਆਨ ਹੋ ਜਾਣਾ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਵਿਧੀਆਂ ਦਾ ਫਰਕ ਹੈ ਇੱਛਾ ਤਾਂ ਭੁੱਖ ਦਾ ਉਸੇ ਦੀ ਹੈ ਸਾਰੇ ਹਰ ਹਰ ਤੱਕ ਅਨੇਕ ਜਨ ਨਾਨਕ ਨਾਏ ਸਮਾਰ ਮੈਨੂੰ ਕੋਈ ਸਮਾਰ ਨਹੀਂ ਕਰਨੇ ਜਪਦੇ ਬੁੜੇ ਬੁੜੇ ਨੇ ਸੰਸਾਰ ਚ ਜਪਣ ਵਾਲੇ ਤੁਸੀਂ ਗਿਣਤੀ ਨਹੀਂ ਕਰ ਸਕਦੇ ਕਿੰਨੇ ਜਪਣ ਵਾਲੇ ਜਪਣ ਵਾਲੇ ਬਥੇਰੇ ਨੇ ਪਰ ਉਹ ਜਿਹੜੇ ਜਪਾਉਣ ਵਾਲੇ ਨੇ ਉਹਨਾਂ ਨੇ ਕੁਝ ਢੰਗ ਠੀਕ ਨਹੀਂ ਦੱਸਿਆ ਉਹ ਉਸ ਦਾਇਰੇ 'ਚ ਬੰਦ ਨੇ ਥੋੜਾ ਦਾ ਨੇ ਉਹ ਸਮਾਧੀ ਵੀ ਲਾਈ ਜਾਂਦੇ ਨੇ ਸਮਾਧੀ ਸ਼ਿਵ ਜੀ ਦੀ ਹੈ ਜਦ ਗਿਆਨ ਪੜਦੇ ਨੇ ਉਹ ਵਿਸ਼ਨੂੰ ਦਾ ਵਿਸ਼ਨੂੰ ਔਰ ਸ਼ਿਵ ਜੀ ਦੀਆਂ ਦੋ ਭਗਤੀਆਂ ਇਕੱਠੀ ਕਰਦੇ ਦੋ ਆਪਾ ਵਿਰੋਧੀ ਨੇ ਭਗਤੀ ਦੋ ਭਗਤੀਆਂ ਆਪਾ ਵਿਰੋਧੀ ਨੇ ਤਾਂ ਪੰਡਤ ਦਾ ਕੰਮ ਹੈ ਪੜਨਾ ਗਿਆਨ ਉਹ ਪੰਡਤ ਕਰਦਾ ਵਿਸ਼ਨੂੰ ਭਗਤ ਸਮਾਧੀ ਸ਼ਿਵ ਜੀ ਦੀ ਹੈ ਫਿਰ ਸ਼ਿਵ ਜੀ ਦੀ ਸਮਾਧੀ ਲਾਉਂਦੇ ਹੋ ਨਸ਼ਾ ਤੋਂ ਖਲਾਫ ਹੋ ਸ਼ਿਵ ਜੀ ਸਾਰੇ ਨਸ਼ਾ ਨੂੰ ਐਕਸੈਪਟ ਕਰਦਾ ਸ਼ਿਵ ਜੀ ਦੇ ਭਗਤ ਸਾਰੇ ਨਸ਼ਾ ਖਾਂਦੇ ਨੇ ਮੈਂ ਨਸ਼ੇ ਮੈਨੂੰ ਭਗਤੀ ਨਹੀਂ ਹੁੰਦੀ ਸੰਸਾਰ ਨਹੀਂ ਛੱਡਦਾ ਨਸ਼ੇ ਮੈਨੂੰ ਸੰਸਾਰ ਨੂੰ ਭੁੱਲਣ ਵਾਸਤੇ ਨਸ਼ੇ ਦਾ ਸਾਰਾ ਲੈਣਾ ਜ਼ਰੂਰੀ ਹੈ ਕੋਈ ਆਦਮੀ ਬਹਿ ਜੂਗਾ ਕਿਤੇ ਜੰਗਲ ਜਾ ਕੇ ਬਾਲ ਬੱਚੇ ਨੂੰ ਛੱਡ ਕੇ ਜੀਏ ਨਹੀਂ ਲੱਗਦਾ ਮੰਜੇ ਦੇ ਪੈਣਾ ਔਖਾ ਮਰੀਜ਼ ਨੂੰ ਨਸ਼ੇ ਦਾ ਟੀਕਾ ਜੇ ਲਾਵੇ ਜਿੱਦ ਨਹੀਂ ਪੈ ਸਕਦਾ ਸਾਰਾ ਦਿਨ ਨਸ਼ੇ ਦਾ ਟੀਕਾ ਤਾਂ ਲਾਉਂਦੇ ਨੇ ਡਾਕਟਰ ਪੈਣਾ ਔਖਾ ਜਿਹੜਾ ਕੰਮ ਵਾਲਾ ਉਹਨੂੰ ਪੈਣਾ ਔਖਾ ਜਾ ਕੇ ਬੈਠਣਾ ਤੇ ਦੇਖੋ ਸੌਖਾ ਹੈ ਨਸ਼ੇ ਦਾ ਟੀਕਾ ਕਿਉਂ ਲਾਉਂਦੇ ਨੇ ਆਦਮੀ ਹਵਾ ਲਾੜ ਚ ਹਾਰਟ ਫੇਰ ਹੋ ਕੇ ਮਰ ਜਵੇ ਜਿਹਨੂੰ ਉੱਥੇ ਨਸ਼ਾ ਦੇਈ ਜਾ ਉੱਥੇ ਵੀ ਘਟ ਰਹਿੰਦਾ ਨਸ਼ੇ ਕਿਉਂ ਜਾਂਦੇ ਜਿਹੜਾ ਦੇ ਵਿੱਚ ਕਿਉਂ ਜਾਂਦੇ ਨੇ ਜਾਗੁਲ ਕੋਨੇ ਆਦਮੀ ਉੱਥੇ ਤਾਂ ਖਾਂਦੇ ਕਹਿੰਦੇ ਜੀ ਨਹੀਂ ਲੱਗਦਾ ਨਸ਼ਾ ਕਰਨ ਦਾ ਜੀ ਲੱਗਦਾ ਜੀ ਕਾ ਨਹੀਂ ਲੱਗਦਾ ਕਿਉਂ ਖੰਡਾ ਜੀ ਵਿਯੋਗ ਹੈ ਕੋਈ ਵਿਯੋਗ ਜੀ ਨੂੰ ਫੜਦਾ ਫੜਦਾ ਨਾ ਵਿਯੋਗ ਤੇ ਜੀ ਉਖੜਦਾ ਆਦਮੀ ਦਾ ਵਿਆਕੁਲ ਹੁੰਦਾ ਵਿਯੋਗ ਵਿਆਕੁਲਤਾ ਪੈਦਾ ਕਰਦਾ ਬਹੁਤ ਬੜੀ ਜਿਹੜਾ ਅਸੀਂ ਵਿਯੋਗ ਕਹਿੰਦੇ ਆ ਬਿਰਹਾ ਬਹੁਤ ਬਿਰਹਾ ਕਹਿੰਦਾ ਕਰਦਾ ਆਤਮ ਹੱਤਿਆ ਨਹੀਂ ਕਰਦੇ ਬਿਰਹਾ ਜਿਹੜੇ ਦੇਖ ਰਹੇ ਨੇ ਬੱਚੇ ਵੀ ਸਾਡੀ ਸ਼ਾਦੀ ਨਹੀਂ ਹੋ ਸਕਦੀ ਉਹ ਵਿਛੋੜਾ ਨਹੀਂ ਬਰਦਾਸ਼ਤ ਕਰਨਾ ਆਤਮ ਹੱਤਿਆ ਕਰਦਾ ਲੈਂਦੇ ਇਮੇਜਨ ਕਰ ਗਈ ਸੋਚ ਗਈ ਵੀ ਅਸੀਂ ਇੱਕ ਦੂਸਰੇ ਨੂੰ ਚੰਗੀ ਸੋਚਿਆ ਹੀ ਉਹਨਾਂ ਨੇ ਨਾ ਇਹ ਪੋਜੀਸ਼ਨ ਹੋ ਗਈ ਸਾਡਾ ਜਿਹੜਾ ਹੈਗਾ ਮੁਸ਼ਕਲ ਹੈ ਜੋ ਅਨੁਮਤੀ ਦੇ ਦਿਓ ਚਾਹੇ ਉਹ ਗਿਆਨ ਤਾਂ ਉਹ ਲਾਗਲ ਮਸ਼ਹੂਰ ਹੈ ਉਹਨਾਂ ਜੇ ਬਿਰਹਾ ਦੇ ਵਿੱਚ ਸਾਨੂੰ ਕੀ ਮਿਲਦਾ ਬਿਰਹਾ ਜੇ ਨਾਮ ਨਾ ਮਿਲੇ ਤੇ ਨਾਮ ਬਚਾਉਂਦਾ ਨਾਮ ਵੀ ਨਸ਼ਾ ਨਾਮ ਨਸ਼ਾ ਹੈ ਸੱਚ ਸ਼ਰਾਬ ਗੁੜ ਬਾਹਰ ਸੱਚ ਇੱਕ ਨਸ਼ਾ ਹੈ ਸ਼ਰਾਬ ਹੈ ਪਰ ਉਹ ਗੁੜ ਨਹੀਂ ਉਸ ਕੀ ਪੈਂਦਾ ਦੇ ਤੋਂ ਗਿਆਨ ਆ ਜਿਹੜਾ ਗਿਆਨ ਹੈ ਨਾ ਗੁਰਬਾਣੀ ਦਾ ਗੁੜ ਹੈ ਗੁੜ ਕਰ ਗਿਆਨ ਧਿਆਨ ਕਰ ਬੂਆ ਧਿਆਨ ਬੂਆ ਕੌਣ ਹੈ ਬੂਆ ਬਿਰਸ਼ਦਾ ਨੋ ਹੈ ਜਿੱਥੋਂ ਗੁੜ ਪੈਦਾ ਅਗਰ ਅਸਲ ਜਿਹੜਾ ਬੂਆ ਹੈ ਨਾ ਉਹਦੀ ਸ਼ਰਾਬ ਬਣਦੀ ਬੂਆ ਨੂੰ ਤਾਂ ਗੁੜ ਕਹਿੰਦੇ ਨੇ ਬੂਆ ਦੇ ਫਲ ਪੱਕੇ ਜਿਵੇਂ ਖਜੂਰਾ ਹੁੰਦੀ ਹੈ ਇਹ ਜੋ ਮੂਆ ਪੱਕੇ ਖਜੂਰਾ ਜਿਵੇਂ ਮਿੱਠਾ ਹੁੰਦੀ ਹੈ ਨਾ ਗੁੜ ਹੁੰਦੀ ਉਹਨੂੰ ਮਊਆ ਕਹਿੰਦੇ ਕਿਉਂਕਿ ਕਬੀਰ ਹੈ ਉੱਥੇ ਦਾ ਕਾਸ਼ੀ ਦਾ ਉਧਰ ਮਊਆ ਹੁੰਦਾ ਧਿਆਨ ਕਰ ਮਊਆ ਜਿੱਥੇ ਗੁੜ ਪੈਦਾ ਹੁੰਦਾ ਹੈ ਉਹ ਦਰਖਤ ਨੂੰ ਮਊਆ ਕਹਿੰਦੇ ਤੇ ਫੜ ਨੂੰ ਵੀ ਮਊਆ ਕਹਿ ਦਿੰਦੇ ਨੇ ਮਊਆ ਦਾ ਜਿਹੜਾ ਜਿਵੇਂ ਗੰਨੇ ਤੋਂ ਗੁੜ ਪੈਦਾ ਹੁੰਦਾ ਹੈ ਪੈਦਾ ਕਿੱਥੋਂ ਹੋਇਆ ਕਿ ਗਿਆਨ ਦਾ ਗੁਣ ਹੈ ਧਿਆਨ ਦਾ ਕਰਨਾ ਧਿਆਨ ਉਹ ਸ਼ਬਦ ਦਾ ਕਰਨਾ ਜਿਹੜਾ ਬਿਨਾਂ ਕੰਨਾਂ ਦੇ ਸੁਣਿਆ ਇਹ ਗੁਰੂ ਤੋਂ ਬਿਨਾਂ ਹੋਇਆ ਗੁਰਬਾਣੀ ਦਾ ਗਿਆਨ ਤਾਂ ਗੁਣ ਹੈ ਪੈਦਾ ਜਿਹੜੇ ਪੇੜ ਤੋਂ ਪੈਦਾ ਹੋਇਆ ਉਹਦਾ ਧਿਆਨ ਰੱਖਣਾ ਪੈਦਾ ਕਿੱਥੋਂ ਹੋਇਆ ਹੋਇਆ ਹੋਵੇ ਜੇ ਤਾਂ ਪੈਦਾ ਪੇੜ ਤਾਂ ਹੋਇਆ ਤਰਵਰੇ ਉਸੇ ਪੇੜ ਦਾ ਲੋ ਜਿਹੜਾ ਹੈਗਾ ਕਲਪ ਹੈ ਉਹ ਪੇੜ ਦਾ ਨਾਮ ਹੈ ਕਲਪ ਵਿਕਸ਼ ਬ੍ਰਿਕਸ਼ ਹੈ ਪਰ ਕਲਪਣ ਗਿਆ ਬ੍ਰਿਕਸ਼ ਨਹੀਂ ਹੈ ਬ੍ਰਿਕਸ਼ ਬ੍ਰਿਕਸ਼ ਹੈ ਪਰ ਫਿਰ ਜਾਏ ਨਹੀਂ ਉਹਦੇ ਦੀ ਟਾਣੀ ਹੈ ਨਾ ਸ਼ਾਖਾ ਵੇਸ ਕਰੇ ਜਿੰਕੇ ਸ਼ਾਖਾ ਵੇਸ ਕਰੇ ਉਹਦੇ ਦੀ ਟਾਣੀ ਹੈ ਸਾਡੇ ਅੰਦਰ ਜਿਹੜੇ ਪੇੜ ਤੋਂ ਪੈਦਾ ਹੋਇਆ ਹੈ ਇਹ ਗਿਆਨ ਗੁਰ ਧਿਆਨ ਉਹਦਾ ਕਰ ਵਿਸ਼ਵਾ ਕਰਤਾ ਹੈ ਵਿਸ਼ਵਾ ਕਰਤਾ ਵਿਸ਼ਵਾ ਕਰਤਾ ਵਿਸ਼ਵਾ ਕਰਤਾ ਇਹ ਗਿਆਨ ਜਿਹੜਾ ਹੈਗਾ ਇਹ ਸੰਤੋਖ ਤੱਕ ਲੈ ਜਾਂਦਾ ਸੰਤੋਖ ਤੱਕ ਇਹ ਗਿਆਨ ਦਾ ਵੀ ਨਸ਼ਾ ਹੈ ਗੁੜ ਦਾ ਵੀ ਆਪਣਾ ਰਸ ਹੈ ਮਿੱਠੇ ਦਾ ਰਸ ਨਹੀਂ ਹੁੰਦਾ ਮਿੱਠੇ ਦਾ ਆਪਣਾ ਰਸ ਹੈ ਜਦੋਂ ਇਹ ਰਸ ਲੱਗ ਜਾਂਦਾ ਨਾ ਮਿੱਠੇ ਦਾ ਇਹ ਰਸ ਪੀਏ ਨਾ ਉਹ ਰਸ ਪਾ ਉਹ ਰਸ ਫਿਰ ਮਾਇਆ ਦੇ ਰਸ ਫਿੱਕੇ ਪੈ ਜਾਂਦੇ ਇਹਦੇ ਨਾਲ ਇਹਦੀ ਸਮਝ ਨਾਲ ਮਾਇਆ ਦੇ ਰਸ ਫਿੱਕੇ ਪੈ ਜਾਂਦੇ ਨੇ ਇਸ ਰਸ ਨਾਲ ਮਾਇਆ ਛੁੱਟਦੀ ਪਰ ਇਸ ਰਸ ਤੱਕ ਪਹੁੰਚਣ ਵਾਸਤੇ ਮਨ ਅਡੋਲ ਹੋ ਕੇ ਇਸ ਨੂੰ ਸੁਣੇ ਅਡੋਲ ਹੋ ਕੇ ਇਸ ਨੂੰ ਸਮਝੇ ਉਹ ਡੋਲਤਾ ਨਜ਼ਰ ਤੋਂ ਪਹਿਲਾਂ ਅਡੋਲ ਨਹੀਂ ਪਹਿਲਾਂ ਅਡੋਲ ਨਹੀਂ ਅਡੋਲ ਹੋਏ ਤਾਂ ਮੇਰਾ ਨਹੀਂ ਸੋਚਦਾ ਅਡੋਲ ਹੋਏ ਤਾਂ ਬਣਾ ਬਾਣੀ ਨਹੀਂ ਸਮਝਦਾ ਅਡੋਲ ਹੋ ਕੇ ਜਾਣਾ ਨਹੀਂ ਪੈਂਦਾ ਕਾਜ ਨੂੰ ਸਮਝ ਨਹੀਂ ਆਉਂਦਾ ਜੇ ਬੱਚਾ ਅਡੋਲ ਹੋ ਕੇ ਬੈਠ ਕੇ ਸੁਣਦਾ ਨਾ ਗੱਲ ਫਿਰ ਪੂਰੀ ਟੀਚਰ ਦੀ ਗੱਲ ਸਮਝ ਆਉਂਦੀ ਹੈ ਜਦ ਤੱਕ ਗਿਆਨ ਉਹਦੇ ਇੱਥੇ ਤੱਕ ਤੇ ਹੋਰ ਨੂੰ ਸਮਝ ਕੀ ਹੋਣੀ ਗਿਆਨ ਕਨਸੈਂਟਰੇਟ ਕਰਨ ਵਾਸਤੇ ਕਨਸੈਂਟਰੇਸ਼ਨ ਵਾਸਤੇ ਕਿਸੇ ਬੰਦੇ ਨੂੰ ਨਸ਼ੇ ਦੀ ਲੋੜ ਹੈ ਕਿਸੇ ਨੂੰ ਲੋੜ ਨਹੀਂ ਹੈ ਸਾਰਿਆਂ ਦੀ ਨਹੀਂ ਗੱਲ ਕਨਸੈਂਟਰੇਸ਼ਨ ਵਾਸਤੇ ਜੋਗੀ ਕਿਉਂ ਰਹੇ ਗਏ ਜੋਗਿਆਂ ਨੂੰ ਗੁਰੂ ਸਾਹਿਬ ਨੇ ਨਹੀਂ ਕਿਹਾ ਵੀ ਤੁਸੀਂ ਨਸ਼ਾ ਨਾ ਖਾਓ ਕਿਤੇ ਨਹੀਂ ਕਿਹਾ ਇਹ ਕਿਉਂ ਖਾਣੇ ਹੋ ਰਿਹਾ ਕਿਤੇ ਨਹੀਂ ਕਿਹਾ ਸਤਗੋਸ਼ ਜੋਗਿਆਂ ਨੂੰ ਕਿਹਾ ਸ਼ਬਦ ਜਿਹੜਾ ਹੈਗਾ ਉਪਦੇਸ਼ ਜਿਹੜਾ ਹੈਗਾ ਇਹਨੂੰ ਧਿਆਨ ਨਾਲ ਸੁਣੋ ਧਿਆਨ ਦਾ ਜੋਗਿਆਂ ਦਾ ਪੂਰਾ ਧਿਆਨ ਪਰਪੱਕਾ ਦਾ ਪਰ ਧਿਆਨ ਵੇਲੇ ਉਹਨਾਂ ਨੂੰ ਜਿਹੜਾ ਉਪਦੇਸ਼ ਹੈ ਉਹ ਨਹੀਂ ਮਿਲਿਆ ਸੰਤ ਕਹਿ ਰਹੇ ਨੇ ਜੋਗੀ ਆਪਣੇ ਆਪ ਨੂੰ ਕਹਿ ਰਹੇ ਨੇ ਸੰਤ ਤਾਂ ਕੀ ਕਹਿ ਰਹੀ ਆ ਬਾਣੀ ਤਨ ਤਨ ਪਾਗ ਤਨ ਸੰਤ ਜਨਾ ਉਹਨਾਂ ਦੇ ਤਨ ਪਾਗ ਜੋ ਹਰ ਜਸ ਸਰਬਣੀ ਸੁਣਦੇ ਆ ਹਰ ਜਸ ਸੁਣਨਾ ਸਰਬਣੀ ਸੁਣਦੇ ਆ ਕੰਨਾਂ ਨਾਲ ਨਾ ਸੁਣੋ ਜਦ ਇਹ ਬਾਣੀ ਕੰਨਾਂ ਨਾਲ ਸੁਣਦੇ ਆ ਫਿਰ ਨਹੀਂ ਗੱਲ ਬਣਦੀ ਫਿਰ ਬਾਹਰ ਆ ਕੇ ਸੁਣਦੇ ਆ ਕੰਨ ਦਾ ਮੋਰੀ ਹੈ ਇੱਥੋਂ ਆਪਣੀ ਤਾਕੀ ਖੁੱਲੀ ਹੈ ਆਵਾਜ਼ ਤਾਂ ਆਪੇ ਆ ਜਾਣੀ ਹੈ ਤੁਹਾਨੂੰ ਤਾਕੀ ਨਾਲ ਕੰਨ ਲਾਉਣ ਦੀ ਕੀ ਲੋੜ ਹੈ ਇੱਥੇ ਬੈਠੋ ਆਵਾਜ਼ ਇੱਥੇ ਆ ਜਾਣੀ ਹੈ ਸਰਬਣੇ ਸੁਣਦੇ ਆ ਸਰਬਣਾ ਨਾਲ ਲਾ ਕੇ ਸੁਣੋ ਕੰਨਾਂ ਨਾਲ ਰੱਖ ਕੇ ਸੁਣਨੀ ਲੋੜ ਨਹੀਂ ਕੰਨ ਮੋਰੀ ਹੈ ਆਵਾਜ਼ੇ ਹੋਣੀ ਆ ਜਾਣੀ ਆਵੇ ਆ ਜਾਣੀ ਮੋਰੀ ਨੂੰ ਕੰਨ ਲਾਉਣ ਦੀ ਲੋੜ ਨਹੀਂ ਮੋਰੀ ਨਾਲ ਜੁੜਨ ਦੀ ਲੋੜ ਨਹੀਂ ਸਰਬਣੇ ਸੁਣਦੇ ਗੁਰਬਾਣੀ ਨੂੰ ਸਰਬਣ ਕਰਨਾ ਚਾਹੀਦਾ ਗੁਰਬਾਣੀ ਨੂੰ ਸੁਣਨਾ ਨਹੀਂ ਚਾਹੀਦਾ ਸਰਬਣ ਕਰਨਾ ਸੁਣਨ ਚ ਫਰਕ ਹੈ ਜਿਹੜੇ ਸਰਬਣ ਕਰਦੇ ਨੇ ਧਿਆਨ ਕਰਨ ਨਾਲ ਹੁੰਦਾ ਉਹਨਾਂ ਸਰਬਣ ਜੇ ਸਰਵਣ ਨਹੀਂ ਕਰ ਜਿਹੜੇ ਸੁਣਦੇ ਨੇ ਉਹ ਕੰਨ ਨਾਲ ਸੁਣਦੇ ਨੇ ਜਿਹੜੇ ਸਰਵਣ ਕਰਦੇ ਨੇ ਕੰਨ ਉਹ ਅੰਦਰ ਕੰਨ ਸਹੀ ਹੋਵੇ ਤਾਂ ਆਪੇ ਆ ਜਾਣੀ ਉਹ ਆਪਣੇ ਆਪ ਨਾਲ ਜੁੜ ਕੇ ਸੁਣਦੇ ਨੇ ਆਪਣੇ ਆਪ ਨਾਲ ਜੁੜ ਕੇ ਸੁਣਨਾ ਕੰਨ ਨਾਲ ਜੁੜ ਕੇ ਸੁਣਨਾ ਦੋਹਾਂ ਚੀਜ਼ਾਂ ਦੇ ਫਰਕ ਗੁਰਬਾਣੀ ਦਾ ਕੀਰਤਨ ਵੀ ਸੁਣਨਾ ਆਪਣੇ ਆਪ ਨਾਲ ਜੁੜ ਕੇ ਸੁਣੋ ਜਿਹੜਾ ਆਪਣੇ ਆਪ ਨਾਲ ਜੁੜ ਕੇ ਸੁਣੂ ਉਹਨੂੰ ਨਾਮ ਰਸ ਆਊਗਾ ਜਿਹੜਾ ਕੰਨ ਨਾਲ ਸੁਣ ਕੇ ਜੁੜੂ ਉਹਨੂੰ ਟਿਊਨ ਸਭ ਟਿਊਨ ਦਾ ਰਸ ਆਊਗਾ ਉਹਨੂੰ ਰਾਗ ਦਾ ਰਸ ਆਊਗਾ ਰਾਗ ਦਾ ਰਸ ਹੋਰ ਗੱਲ ਹੈ ਨਾਮ ਦਾ ਰਸ ਹੋਰ ਸੁਣਾਉਣ ਵਾਲਾ ਜਿਹੜਾ ਹੈਗਾ ਬਾਜਾ ਕੀਰਤਨ ਵਾਲਾ ਉਹ ਰਾਗ ਰਸ ਪਰੋਸ ਰਿਹਾ ਹੈ ਨਾਮ ਰਸ ਨਹੀਂ ਪਰੋਸ ਰਿਹਾ ਉਹਦਾ ਜੋਰ ਰਾਗ ਰਸ ਤੇ ਲੱਗਿਆ ਹੈ ਉਹ ਪਰੋਸ ਰਿਹਾ ਰਾਗ ਰਸ ਉਹ ਜੁੜਿਆ ਤਬਲੇ ਨਾਲ ਉਹ ਜੁੜਿਆ ਆਪਣੇ ਬਾਜੇ ਨਾਲ ਉਹ ਜੁੜਿਆ ਸੰਗਤ ਨਾਲ ਕਿ ਮੇਰਾ ਅਸਰ ਕੀ ਪੈ ਰਿਹਾ ਸੰਗਤ ਸੰਗਤ ਤੇ ਅਸਰ ਕੀ ਪੈ ਰਿਹਾ ਉਹਦੇ ਬਾਅਦ ਜਿਹੜਾ ਹੈ ਉਹ ਕਿਸੇ ਵਾਸਤੇ ਗਾ ਰਿਹਾ ਹੈ ਪਬਲਿਕ ਵਾਸਤੇ ਗਾ ਰਿਹਾ ਹੈ ਪੈਸੇ ਪਬਲਿਕ ਤੋਂ ਮਿਲ ਰਹੇ ਨੇ 20000 ਰੁਪਏ ਪਬਲਿਕ ਤੋਂ ਲਿਆ ਨਾ ਇਹ ਪਬਲਿਕ ਤੋਂ ਪੈਸੇ ਨੇ ਪਬਲਿਕ ਵਾਸਤੇ ਗਾ ਰਿਹਾ ਆਪਣੇ ਵਾਸਤੇ ਨਹੀਂ ਗਾ ਰਿਹਾ ਕੀਰਤਨ ਤਾਂ ਆਪਣੇ ਵਾਸਤੇ ਕਰੀਦਾ ਹੁੰਦਾ ਲੋਕਾਂ ਵਾਸਤੇ ਨਹੀਂ ਕਰੀਦਾ ਬਰਾਬਰੀ ਦਾ ਸੋਚਦਾ ਜਿਹੜਾ ਲੋਕਾਂ ਵਾਸਤੇ ਖਰੀਦਾ ਉਹ ਕੀਰਤਨ ਨਹੀਂ ਉਹ ਤਾਂ ਕੋਈ ਗਾਵਾ ਰਾਗੀ ਨਾਦੀ ਬੇਦੀ ਬਹੁਤ ਭਗਤਾ ਰਾਗੀ ਨਾਦੀ ਬੇਦੀ ਬੋਲੀ ਚਾਰ ਨੇ ਰਾਗੀ ਨੇ ਕਿਹਾ ਰਾਗੀ ਤਾਂ ਕਰਨ ਵਾਲੇ ਕਬੇਦੀ ਨੇ ਵੇਲ ਪੜਨ ਵਾਲੇ ਬੜੇ ਕਥਾ ਸੁਣਦੇ ਨੇ ਕਥਾ ਵਾਚ ਨੇ ਗੁਰਦੁਆਰੇ ਲੱਗੇ ਹੋਏ ਤੇ ਬੇਦੀ ਦੇ ਬੇਦ ਪੜਦੇ ਨੇ ਗ੍ਰੰਥ ਪੜਦੇ ਸੁਣਦੇ ਨੇ ਰਾਗੀ ਨਾਦੀ ਕਿਸੇ ਨਾਲ ਸੁਣਦੇ ਨੇ ਜਿਵੇਂ ਸਿੱਧ ਸੀ ਜੋਗੀ ਸੀ ਰਾਗੀ ਨਾਦੀ ਬੇਦੀ ਬੇਦੀ ਬੇਦ ਪੜਨ ਵਾਲੇ ਬੋਲੀ ਚੁੱਪ ਨੇ ਉਹ ਜੋ ਪੜ ਲਿਆ ਜਾਂ ਸੁਣ ਲਿਆ ਉਹ ਆਪਣੇ ਚੁੱਪ ਨੇ ਉਹਨੂੰ ਵਿਚਾਰਦੇ ਨੇ ਸੁਣਾਉਂਦੇ ਨਹੀਂ ਕਿਸੇ ਗਲੇ ਨਹੀਂ ਕਰਦੇ ਜਿਨ ਪਾਇਆ ਤੇ ਛਪਾਇਆ ਪਾਇਆ ਨੇ ਰਾਗੀ ਨਾਦੀ ਬੇਦੀ ਮੋਦੀ ਸਭ ਜਮ ਕੇ ਪਟੇ ਲਿਖਾਏ ਸਾਰੇ ਆ ਗਏ ਨਾ ਵਿੱਚ ਤੇ ਰਾਗੀ ਕਿੱਥੇ ਗਏ ਵਿੱਚ ਆ ਗਏ ਰਾਗੀ ਰਾਗੀ ਨਾਦੀ ਬੇਦੀ ਮੋਦੀ ਰਾਗੀ ਪਹਿਲਾਂ ਦੇ ਨੇ ਹੁਣ ਦੇ ਨਹੀਂ ਪਹਿਲਾਂ ਵੀ ਸੀ ਰਾਗੀ ਇਹਨਾਂ ਨੇ ਅਲੱਗ ਨਾਮ ਰੱਖਣਾ ਸੀ ਆਪਣਾ ਨਾਨਕ ਰਾਗੀ ਨਹੀਂ ਹੈ ਨਾਨਕ ਕੀਰਤ ਨਹੀਂ ਹੈ ਰਾਗੀ ਨੇ ਜੇ ਰਾਗੀ ਨੇ ਉਹਨਾਂ ਦੇ ਜਮਲੇ ਬੜੇ ਨੇ ਸਾਰੇ ਮਾਇਆ ਖਾਤਰ ਗਾਉਂਦੇ ਨੇ ਮਾਇਆ ਰੋਟੀਆਂ ਕਾਰਨ ਪੂਰਾ ਪੂਰਾ ਸਾਹ ਰੋਟੀਆਂ ਖਾਤਰ ਗਾਉਂਦੇ ਉਹਦਾ ਗੁਰਬਾਣੀ ਚ ਲੱਗ ਪਏ ਇਹਨਾਂ ਨੇ ਉਹਨਾਂ ਦਾ ਨਾਮ ਕੀਰਤਨ ਰੱਖ ਲਿਆ ਉਹ ਹੈ ਰਾਗੀ ਉਹ ਰਾਗੀ ਕੀਰਤਨ ਦਰਬਾਰ ਕਿੱਥੇ ਹੁੰਦਾ ਕਰਦੇ ਨੇ ਫਿਰ ਰੋਹਾਨੀ ਰੱਖ ਲੈ ਗੁਰੂ ਦੀ ਖਰਾਕੀ ਦੇ ਕੋਲ ਦੱਸੋ ਤਾਂ ਸਹੀ ਰੂਹ ਨੂੰ ਮਿਲਿਆ ਕੀ ਹੈ ਤਾਂ ਜੇ ਰੂਹ ਨੂੰ ਮਿਲਿਆ ਹੁੰਦਾ ਉਹ ਦੱਸਣ ਰੂਹ ਜਿਹੜੀ ਕੁਝ ਖਾਂਦੀ ਹੈ ਉਹਦੇ 'ਚ ਬਦਲਾਅ ਆਉਂਦਾ ਆਤਮਾ ਜੇ ਕੁਝ ਖਾਂਦੀ ਹੈ ਤਾਂ ਬਦਲਾਅ ਹੁੰਦਾ ਬਦਲਾਅ ਕਿਉਂ ਨਹੀਂ ਹੁੰਦਾ ਕਿਉਂ ਨਹੀਂ ਬਦਲਾਅ ਅਗੇ ਸੰਤੇ ਕਮਿਸ਼ਨ ਕਰਕੇ ਜਾਂਦੇ ਸੀ ਬਾਹਰ ਸੰਤਾਂ ਲੈ ਜਾਂਦੇ ਸੀ ਬਾਹਰ ਕਮਿਸ਼ਨ ਕਰਦੇ ਸੀ ਜਿਹੜੇ ਇਹਨੂੰ ਵੀਜ਼ਾ ਬੁਜ਼ਾ ਲਾਉਂਦੇ ਸੀ ਹੁਣ ਰਾਗੀ ਰਹੇ ਇਹਨਾਂ ਦੇ ਕਮਿਸ਼ਨ ਚੱਲਦੇ ਅੰਦਰ ਗੱਡੀਆਂ ਨੂੰ ਕੋਈ ਦਿੰਦਾ ਨਹੀਂ ਸੈਟਲਮੈਂਟ ਕੁਝ ਹੁੰਦਾ ਚਲੋ ਇਹ ਤਾਂ ਮਾਇਆ ਦੀ ਗੱਲ ਹੈ ਉਹਨਾਂ ਦੀ ਗੱਲ ਹੈ ਆਪਸ ਵਿੱਚ ਇਹ ਗੱਲ ਸਾਰੀ ਮਾਇਆ ਤੱਕ ਸੀ ਹੈ ਤਾਂ ਨਹੀਂ ਅਸਰ ਹੁੰਦਾ ਪਬਲਿਕ ਤੇ ਕਹਿਣਾ ਮਤਲਬ ਪਬਲਿਕ ਤੇ ਅਸਰ ਕਿਹੜੀ ਗੱਲ ਹੋਵੇ ਕਿਉਂ ਹੋਵੇ ਕੱਲ ਤਾਂ ਸਾਰੀ ਮਨਾਂ ਚ ਖੜੀ ਰੋਟੀਆਂ ਕਾਰਨ ਪੂਰੇ ਨਾਲ ਸਭ ਕੁਝ ਜੋ ਲਿਖਿਆ ਸੀ ਬਾਣੀ ਦੇ ਵਿੱਚ ਉਹ ਸਾਰੇ ਅਸੀਂ ਅਪਣਾ ਲਿਆ ਜਿਹਦੇ ਖਿਲਾਫ ਕੀਤੀ ਸੀ ਉਹ ਅਪਣਾ ਲਿਆ ਉਹ ਇਹਦਾ ਅੜ ਗੱਲ ਉਹ ਛੱਡਣ ਨੂੰ ਜਿਹੜਾ ਕਿਹਾ ਉਹ ਸਮਾਂ ਅਪਣਾ ਲਿਆ ਜੀ ਤੋਂ ਬਚਣ ਨੂੰ ਕਿਹਾ ਤਾਂ ਉਹ ਤਾਂ ਅਪਣਾ ਲਿਆ ਕੋਈ ਚੀਜ਼ ਰਹਿਣੀ ਤੇ ਉਹ ਕਹਿੰਦੇ ਆ ਤਾਂ ਭਾਈ ਸਿੱਖੀ ਲੈ ਲੋ ਜਾਂ ਫਿਰ ਪੈਸੇ ਲੈ ਲੋ ਤਦੋਂ ਪਾਸ਼ਾ ਨੇ ਕਿਹਾ ਵੀ ਜੇ ਤਨਖਾਹ ਲੈਣੀ ਹੈ ਤਨਖਾਹ ਲੈ ਲੋ ਜਿਹਨੇ ਸਿੱਖੀ ਲੈਣੀ ਉਹਨੂੰ ਤਨਖਾਹ ਨਹੀਂ ਮਿਲਣੀ ਉਹਦਾ ਸਰਵਰ ਤਾਂ ਗੁਰੂ ਨੂੰ ਸੌਂਪਿਆ ਸਭ ਸੌਂਪ ਕੋ ਉਹ ਤਨਖਾਹ ਕਿਵੇਂ ਲੈ ਲੂਗਾ ਇਸ ਕਰਕੇ ਜਿਹੜੇ ਤਨਖਾਹਦਾਰ ਹੁੰਦੇ ਨੇ ਗੁਰੂ ਵਾਲੇ ਨਹੀਂ ਹੁੰਦੇ ਚਾਹੇ ਰਾਖੀ ਹੋਣ ਚਾਹੇ ਗ੍ਰੰਥੀ ਹੋਣ ਚਾਹੇ ਅਕਾਲ ਤਖਤ ਜਾਇਦਾ ਨੂੰ ਗੁਰੂ ਵਾਲੇ ਨਹੀਂ ਹੁੰਦੇ ਤਨਖਾਹ ਉਹਨਾਂ ਦੀ ਤਾਂ ਡਾਕਟਰ ਨੂੰ ਤਾਂ ਬੁਲਾ ਲੋ ਉਹਨਾਂ ਦਾ ਘਰ ਵੱਖਰਾ ਗੁਰੂ ਦਾ ਘਰ ਵੱਖਰਾ ਜਿਹਨੇ ਸ਼ਰਮਣੀ ਕਮੇਟੀ ਦੇ ਬੁਲਾ ਲੋ ਨੇ ਸਭ ਤਨਖਾਹ ਲਾ ਜਿਹਨੇ ਨਾਲ ਸਭ ਪੱਤੇ ਪੈਂਦੇ ਨੇ ਉਹ ਇਹ ਲੇਖੇ ਜਿਹੜੇ ਸਾਰਾ ਲੇਖਾ ਲੇਖਿਆ ਲਗਦੇ ਚਟਕਾਰੇ ਦਿੰਦੇ ਜਿੱਦਾਂ ਲੇਖਾ ਛੱਡ ਦੋਗੇ ਉਦੋਂ ਗੱਲ ਗਾਹ ਦੀ ਹੋਊਗੀ ਪਰ ਲੇਖੇ 'ਚ ਬਾਹਰ ਤਾਂ ਨਿਕਲਣ ਇਹਦਾ ਲੇਖੇ 'ਚ ਨੇ ਸਾਰਾ ਲੇਖਾ ਰਜਿਸਟਰ ਲੱਗੇ ਹੋਏ ਨੇ ਲੇਖਾ ਛੱਡ ਲੇਖਾ ਛੁੱਟਾ ਛੁੱਟੂ ਉਹਦਾ ਜੋ ਲੇਖੇ ਦੇ ਪਰੇ ਚਲੇ ਜਾਓ ਤਾਂ ਲੇਖੇ 'ਚ ਨੇ